ਗੁਰਮੁਖ ਖੋਜਤ ਭਏ ਉਦਾਸੀ ਕਹਿੰਦੇ ਮੈਂ ਜਿਹੜਾ ਬਾਹਰ ਆਇਆ ਘਰ ਤੋਂ ਮੈਂ ਆਪਣੇ ਵਰਗੇ ਗੁਰਮੁਖ ਜਿਹੜੇ ਨੇ ਉਹ ਟੋੜਦਾ ਕੁਝ ਗੁਰਮੁਖ ਇਕੱਠੇ ਕਰੀਏ ਲੋਕਾਂ ਨੂੰ ਸਮਝਾਈਏ ਜਿਹੜੀਆਂ ਦੁਰਬਤਾਂ ਦੇ ਬੁਰਵਤਾ ਫੈਲੀਆਂ ਹੋਈਆਂ ਨੇ ਇਹਨਾਂ ਤੋਂ ਇਹਨਾਂ ਲੋਕਾਂ ਦਾ ਖੜਾ ਛੜਾਈਏ ਇਹਨਾਂ ਨੂੰ ਗਿਆਨ ਦੇਈਏ ਸਮਝਾਈਏ ਵੀ ਮਤਾਂ ਨੇ ਫਸਾਉਣ ਵਾਲੀਆਂ ਨੇ ਫਸਾਉਣਾ ਅਸਲ ਮਤਾ ਹੈ ਚੂੜਾ ਸੱਚ ਦਾ ਗਿਆਨ ਦੇਣ ਵਾਸਤੇ ਮੈਂ ਗੁਰੂ ਘਟੋੜਨਾ ਅਸੀਂ ਆਪਣਾ ਕੋਈ ਟੀਮ ਬਣਾਈਏ ਤੁਸੀਂ ਆਪਣੀ ਟੀਮ ਬਣਾਈ ਹੋਈ ਹੈ ਪੰਡਤ ਨੇ ਆਪਣੀ ਟੀਮ ਬਣਾਈ ਹੋਈ ਹੈ ਗੁਰਮੁਖਾਂ ਨੂੰ ਮੈਂ ਲਾਉ ਬੁੱਧ ਕਰਨ ਵਾਸਤੇ ਘਰੋਂ ਨਿਕਲਿਆ ਖੋਜ ਦਾ ਮਤਲਬ ਖੋਜ ਕੇ ਲਾਉ ਬੁੱਧ ਕਰਨਾ ਗੁਰਮੁਖ ਤਾਂ ਆਪ ਹੈ ਨਾਨਕ ਨਾਨਕ ਨੂੰ ਗੁਰਮੁਖ ਕੋਈ ਗੁਰੂ ਨਹੀਂ ਚਾਹੀਦਾ ਪਰ ਕਮ ਕਮ ਇੰਨੀ ਗੱਲ ਜ਼ਰੂਰ ਹੈ ਜਦੋਂ ਇਹ ਭਗਤੀ ਲਿਖੀ ਗਈ ਹੈ ਉਦੋਂ ਤੱਕ ਨਾਨਕ ਨੂੰ ਦੁਆ ਗੁਰਮੁਖ ਨਹੀਂ ਮਿਲਿਆ ਉਦੋਂ ਤੱਕ ਗੁਰਮੁਖ ਕੋਈ ਹੈ ਨਹੀਂ ਮਿਲਿਆ ਦੂਜਾ ਉਹ ਰਾਮਕਲੀ ਦੇ ਵਿੱਚ ਬਾੜੀ ਹੈ ਕਿੱਥੇ ਆ ਕੇ ਪਿੱਛੇ ਜਾ ਕੇ ਅਤੋਂ ਟੱਪ ਕੇ ਜੋਗੀਆਂ ਨਾਲ ਗੱਲ ਹੋਣੀ ਕਿ ਜੋਗੀ ਸਾਰੇ ਹਿੰਦੁਸਤਾਨ 'ਚ ਫਿਰਦੇ ਨੇ ਉਸ ਵੇਲੇ ਕੋਈ ਭਗਤ ਜਾਂ ਭਗਤ ਦਾ ਕੋਈ ਐਸਾ ਚੇਲਾ ਨਹੀਂ ਹੈ ਜਿਹਨੂੰ ਗੁਰਮਤ ਬਾਰੇ ਗਿਆਨ ਹੋਵੇ ਗੁਰਮਤ ਦਾ ਜਿਹੜਾ ਗਿਆਨੀ ਹੈ ਉਹਨੂੰ ਗੁਰੂ ਕਹਿੰਦੇ ਨਾਨਕ ਨੂੰ ਕੋਈ ਗੁਰੂ ਨਹੀਂ ਮਿਲਿਆ ਜਾਂਦੇ ਰਹੇ ਨੇ ਕਿ ਐਸ ਏਰੀਏ 'ਚ ਕੋਈ ਆਦਮੀ ਹੈ ਗਿਆਨਵਾਨ ਉਹਦੇ ਕੋਲੇ ਜਾ ਪਬਲਿਕ ਰਾਂਟੀ ਸੀ ਗੱਲ ਕਰਦਾ ਉਹਨਾਂ ਦੇ ਦੀ ਇੱਕ ਆਪਣਾ ਟੀਮ ਬਣਾਉਣੀ ਸੀ ਉਹਨਾਂ ਨੇ ਜਿਹੜੀ ਕਿ 10 ਪਾਸ਼ਾ ਨੇ ਫਿਰ ਬਾਅਦ ਚ ਬਣਾਈ ਹੈ ਉਹ ਟੀਮ ਨਹੀਂ ਬਣੀ ਹੈ ਨਹੀਂ ਸੀ ਕੋਈ ਕੋਲ ਹਾਂ ਜਿੱਤੇ ਜਿੱਤੇ ਭਗਤਾਂ ਦੇ ਕੋ ਚੇਲੇ ਹੋਰ ਸੀ ਚੰਗੇ ਆਦਮੀ ਸੀ ਉਹਨਾਂ ਕੋ ਬੀਜ ਛੱਡਿਆ ਬੀਜ ਬੀਜ ਦੱਸਿਆ ਇਹਦਾ ਤਜਰਬਾ ਕਰੋ ਪਰਖੇ ਗੁਰ ਕੀ ਬਾਤ ਖਰੀਏ ਦਾ ਬੀਜ ਸਿੱਟਿਆ ਜਿਹੜੇ ਇਮਾਨਦਾਰ ਸੀ ਉਹਨਾਂ ਨੇ ਵੀ ਬੀਜਿਆ ਉਹਨਾਂ ਦਾ ਉੱਗਿਆ ਜੰਮਿਆ ਜੋ ਵੀ ਕੁਝ ਹੋਇਆ ਉਹ ਨਾਨਕ ਦਾ ਨੂੰ ਚੱਲਦਾ ਹੈ ਉਸ ਕਰਕੇ ਚੱਲਦਾ ਤਜਰਬੇ ਤੋਂ ਪਰ ਕਹਿੰਦਾ ਹੀ ਜੋ ਨਾਨਕ ਨੇ ਕਿਹਾ ਠੀਕ ਹੈ ਉਹ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਦੇ ਰਹੇ ਉਹ ਵੀ ਚੱਲਦਾ ਦੱਸਿਆ ਇਹ ਗੱਲ ਜਾ ਕੇ ਸਮਝਾਇਆ ਇਹ ਗੱਲ ਆਹੀ ਹੈ ਠੀਕ ਸਾਬਤ ਵੀ ਕਰਿਆ ਸਮਝਾ ਵੀ ਆਏ ਜਿਹੜੇ ਇਮਾਨਦਾਰ ਸੀ ਉਹਨਾਂ ਨੇ ਮੰਨ ਵੀ ਲਈ ਤਜਰਬਾ ਕੀਤਾ ਉਹਨਾਂ ਨੇ ਉਹ ਗੱਲ ਰੱਖੀ ਹੋਈ ਹੈ ਸੁਖ ਦਾ ਧੂੜੋ ਤਾਂ ਨਾਨਕ ਦਾ ਨੂੰ ਚੱਲਦਾ ਉਹਨਾਂ ਦੇ ਗਾਂ ਕੋ ਸੁਖ ਵੀ ਹੁੰਦੀ ਸੀ ਚੇਲੇ ਵੀ ਹੁੰਦੇ ਸੀ ਦਰਸ਼ਨ ਕੇ ਤਾਂ ਹੀ ਭੇਖਣ ਵਾਸੀ ਦਰਸ਼ਨ ਕੇ ਤਾਂ ਹੀ ਭੇਖਣ ਵਾਸੀ ਜਿਹੜਾ ਮੈਂ ਭੇਗ ਪਾਇਆ ਉਹ ਭੇਗ ਬਾਹਰਲੇ ਨੂੰ ਕਹਿ ਰਹੇ ਨੇ ਉਹ ਭੇਗ ਸਰੀਰ ਨੂੰ ਕਹਿ ਰਹੇ ਚਪੇਟ ਤੇ ਆ ਗੱਲ ਬਦਲ ਉਹ ਜਿਹੜੇ ਕੱਪੜੇ ਲੈ ਨੇ ਕੱਪੜੇ ਤੇ ਕੱਪੜਾ ਪਾਇਆ ਉਹਨੂੰ ਭੇਜ ਬੰਦੇ ਨੇ ਨਾਨਕ ਭੇਜਦਾ ਸਰੀਰ ਨੂੰ ਬੰਦੇ ਕਹਿੰਦੇ ਮੈਂ ਸਰੀਰ ਧਾਰਨ ਤਾਂ ਕੀਤਾ ਸੀ ਨਵਾਜ਼ ਲਿਆ ਸੀ ਭੇਖ ਦੇ ਵਿੱਚ ਪਿਛਲੇ ਜਨਮ ਵਿੱਚ ਮੈਨੂੰ ਦਰਸ਼ਨ ਨਹੀਂ ਸੀ ਹੋਇਆ ਦਰਸ਼ਨ ਕੇ ਤਾਂ ਕਿਹਦੇ ਕਿਹਦੇ ਦਰਸ਼ਨ ਵਾਸਤੇ ਸਵਾਲ ਹੋਣੇ ਨਾਨਕ ਦਾ ਦਰਸ਼ਨ ਆਪ ਕਰਨਾ ਚਾਹੁੰਦਾ ਕਿਹਦਾ ਕਰਨਾ ਚਾਹੁੰਦਾ ਹੈ ਸਾਧਾ ਦਾ ਵੀ ਮੈਂ ਉਦਾਸੀ ਭੇਜ ਧਾਨ ਨੂੰ ਤਾਂ ਕੀਤਾ ਵੀ ਥੋੜੇ ਦਰਸ਼ਨ ਕਰ ਲੂੰ ਕੀ ਅਰਥ ਕਰੋਗੇ ਇੱਥੇ ਆ ਕੇ ਆਤਮ ਦਰਸ਼ਨ ਵਾਸਤੇ ਮੈਂ ਆਤਮ ਦਰਸ਼ੀ ਹੋ ਜਮਾ ਆਤਮ ਦਰਸ਼ਨ ਵਾਸਤੇ ਮੈਂ ਨੁਰਖਾ ਜਨਮ ਲਿਆ ਸੀ ਪਿਛਲੇ ਜਨਮ ਵਿੱਚ ਆਤਮ ਦਰਸ਼ਨ ਵੀ ਨਹੀਂ ਹੋਇਆ ਮੈਂ ਆਤਮ ਦਰਸ਼ਨ ਵਾਸਤੇ ਭੇਜ ਲਿਆ ਸੀ ਅੰਨ ਜਲ ਵਾਸਤੇ ਭੇਜ ਨਹੀਂ ਸੀ ਲਿਆ ਕਰਮ ਵੱਧ ਭੇਜ ਨਹੀਂ ਸੀ ਲਿਆ ਆਤਮ ਦਰਸ਼ਨ ਵਾਸਤੇ ਲਿਆ ਸੀ ਸਾਜ ਬਖਰ ਕੇ ਹਮਬਲ ਕਿਸੇ ਗ੍ਰੰਥ ਜੇ ਗੱਲ ਨਹੀਂ ਲਿਖੀ ਹੋਈ ਆਤਮ ਦਰਸ਼ਨ ਵਾਸਤੇ ਤੇ ਲਿਆ ਨਵੀਂ ਗੱਲ ਹੈ ਮੇਰਾ ਟਾਰਗੇਟ ਸੀ ਆਤਮ ਦਰਸ਼ਨ ਕਰਨ ਦਾ ਤਾਂ ਭੇਜ ਲਿਆ ਸੀ ਹਰ ਸਿੱਖ ਦਾ ਟਾਰਗੇਟ ਇਹੀ ਹੋਣਾ ਚਾਹੀਦਾ ਕਿਹੜੇ ਸਿੱਖ ਦਾ ਟਾਰਗੇਟ ਹੈ ਦਰਸ਼ਨ ਦੇ ਦੇ ਭੇਖ ਨੂੰ ਅਸੀਂ ਚਲੋ ਭੇਖ ਤੁਸੀਂ ਅਮਰਤ ਨੂੰ ਇਹ ਸਮਝ ਲਓ ਭੇਖ ਕਿਰਪਾਨ ਪਾਉਣ ਨੂੰ ਭੇਖ ਸਮਝ ਲਓ ਫਿਰ ਵੀ ਟਾਰਗੇਟ ਆਤਮ ਦਰਸ਼ਨ ਦਰਸ਼ਨ ਕਰਨਾ ਭੇਖ ਲੈ ਕੇ ਜੇ ਦਰਸ਼ਨ ਨਹੀਂ ਕਰਨਾ ਤਾਂ ਭੇਖ ਲੈਣ ਦਾ ਕੋਈ ਫਾਇਦਾ ਨਹੀਂ ਫਿਰ ਝਗੜੇ ਪੈਦਾ ਕਰੋਗੇ ਗੁਰਦੁਆਰੇ ਹੋਰ ਬਣਾਓਗੇ ਗੋਲਕਾਂ ਦੇ ਹੋਰ ਝਗੜੇ ਪੈਦਾ ਹੋਣਗੇ ਡਿਵੀਜ਼ਨ ਹੋਰ ਹੋਊਗੀ ਜੇ ਟਾਰਗੇਟ ਆਤਮ ਦਰਸ਼ਨ ਜੇ ਆਤਮ ਦਰਸ਼ਨ ਟਾਰਗੇਟ ਹੈ ਨਹੀਂ ਤਾਂ ਫਰਜ਼ ਦੇ ਝਗੜੇ ਕੀ ਲੋੜ ਪਈ ਹੈ ਬੇ ਕਰਦੀ ਪਖੰਡਵਾਦ ਕਿਉਂ ਐਵੇਂ ਅੱਗੇ ਛੱਡ ਕਿਉਂ ਪਾਉ ਰਹੇ ਹੋ ਗੁਰਦੁਆਰੇ ਜਾ ਕੇ ਵੀ ਆਤਮ ਦਰਸ਼ਨ ਦੀ ਗੱਲ ਹੈ ਵਿੱਚ ਜਲਦੀ ਹੈ ਕੀਰਤਨ ਦਰਬਾਰ ਜੀ ਆਤਮ ਦਾ ਕੋਈ ਗੱਲ ਨਹੀਂ ਕੋਈ ਜਲਦੀ ਇਹ ਬੋਰਡੇ ਲਾਏ ਜਾਂਦੇ ਨੇ ਕੋਈ ਕਾਜੀ ਦਾ ਦੱਸੇ ਮੈਨੂੰ ਆਤਮ ਦਰਸ਼ਨ ਹੋ ਲਿਆ ਅੱਜ ਤੱਕ ਉਹ ਚੇਲਿਆਂ ਨੂੰ ਦਾਨ ਦਾ ਆਪਣੇ ਨੂੰ ਹੋਇਆ ਹੋਇਆ ਸਭ ਆਇਆ ਤਾਂ ਨਹੀਂ ਉਹ ਸਿੱਧੇ ਜੋਗੀ ਦੇ ਹੋ ਜਾਈਏ ਇਹਨੇ ਬਾਬੜ ਦੇ ਹੋ ਜਾਈਏ ਸਾਜ ਵਖਰ ਕੇ ਹੰਬਣ ਜਾ ਰਹੇ ਸਾਜ ਵਖਰ ਕੇ ਹੰਬਣ ਜਾ ਰਹੇ ਬਣ ਬਣ ਜਾਂਦਾ ਸਾਜ ਵਖਰ ਦਾ ਸਾਜ ਵਖਰ ਦਾ ਬਣ ਕਰ ਰਹੇ ਨੇ ਸਿੱਖ ਝੂਠ ਦਾ ਕਰ ਰਹੇ ਬਣ ਜਗਾਰਾ ਕਰਨਾ ਸੱਚ ਦਾ ਇੱਥੇ ਝੂਠ ਬੋਲਿਆ ਜਾਂਦਾ ਪੈਰ ਪੈਰ ਤੇ ਜਾਰੀ ਬਿਲ ਝੂਠ ਬੋਲ ਕੇ ਛੁੱਟੀਆਂ ਝੂਠ ਬੋਲ ਕੇ ਵੋਟਾਂ ਸਾਰਾ ਖੜਾ ਹੀ ਝੂਠ ਤੇ ਇਹਨਾਂ ਦਾ ਤਾਂ ਦਰਮਦਾਰ ਝੂਠ ਖੜਾ ਕੀ ਥੋੜਾ ਆਇਆ ਜੀ ਇਹ ਜੇ ਸਿੱਖਾਂ ਨੂੰ ਗੁਰੂ ਛੱਡਿਆ ਕੀ ਹੈ ਤੁਸੀਂ ਸਿੱਖੀ ਦਾ ਕਿਤੇ ਸਾਜ ਬਖਰ ਕੇ ਹਮ ਬਣ ਜਾ ਰਹੇ ਕਿਤੇ ਝੂੜ ਬਖਰ ਕੇ ਤੋਂ ਬਣ ਜਾ ਰਹੇ ਬੜੇ ਖੜੇ ਹੋ ਝੂੜ ਬਖਰ ਦਾ ਬਣ ਜਾ ਰਿਹਾ ਸਿੱਖ ਨਹੀਂ ਹੋ ਸਕਦਾ ਝੂਠ मक्खर ਦਾ बंजारा ਖਾਲਸਾ ਨਹੀਂ ਹੋ ਸਕਦਾ ये ਝੂਠ मक्खर ਦਾ बंजारा ਖਾਲਸਾ ਨਹੀਂ ਕੁਝ ਹੋ ਰਿਹਾ ਉਹ ਕੌਣ ਹੈ ਉਹ ਦੁਰਮਤ ਬਾਦਾ ਸਰਪਣੀ ਖਾਦਾ ਦੁਰਮਤ ਦਾ ਬਾਦਾ ਸਰਪਣੀ ਦਾ ਖਾਦਾ ਹੋਇਆ ਜੈ ਜੈ ਜੋਗੀ ਦੇ ਹੋ ਜਾਈਏ ਨੇ ਜੈ ਜੈ ਬਾਬੜ ਦੀ ਹੋ ਜੀ ਇਹ ਤੜਪਦੇ ਕਹਦੇ ਨੇ ਜੋ ਕਹਿੰਦੇ ਨੇ ਸਿੱਖਰੀ ਤੁਸੀਂ ਬਣੋ ਸਿੱਖ ਬਣ ਕੇ ਦਿਖਾਓ ਤੇ ਨਹੀਂ ਫਿਰ ਬਰਦਾਸ਼ਤ ਕਰੋ ਝੂਠੇ ਨੂੰ ਚੋਰ ਨੂੰ ਕਰਨੀ ਚੋਰੀ ਮੈਨੂੰ ਲੋਕ ਚੋਰ ਕਹਿਣ ਇਹ ਕਿਵੇਂ ਹੁੰਦਾ ਭਈ ਲੋਕ ਝੂਠੇ ਨੂੰ ਝੂਠਾ ਵੀ ਕਹਿਣਗੇ ਚੋਰ ਨੂੰ ਚੋਰ ਵੀ ਕਹਿਣਗੇ ਨਾਨਕ ਗੁਰਮੁਖੀ ਉਤਰਸ ਪਾਰੇ ਨਾਨਕ ਗੁਰਮੁਖੀ ਉਤਰਸ ਪਾਰੇ ਨਾਨਕ ਕਹਿੰਦਾ ਗੁਰਮੁਖ ਹੈ ਜਿਹੜਾ ਉਹ ਪਾਰ ਉਤਰੂਗਾ ਮਨਮੁਖ ਪਾਰ ਨਹੀਂ ਉਤਰ ਸਕਦਾ ਗੁਰਮੁਖ ਤੋਂ ਬਿਨਾ ਗੁਰਮੁਖ ਕੌਣ ਹੈ ਜਿਹੜਾ ਗੁਰਬਾਣੀ ਨੂੰ ਬੀਸ ਤੇ ਮੰਨ ਕੇ ਜੀਵਨ ਬਤਾਉਂਦਾ ਉਹ ਗੁਰਮੁਖ ਹੈ ਉਹਦੇ ਭਾਣੇ ਤੇ ਰਾਜਾ ਕੀ ਬੰਦਾ ਭਾਣਾ ਬਿਠਾ ਕਰਕੇ ਬੰਦਾ ਗੁਰਮੁਖ ਅੰਨਾ ਹੋ ਕੇ ਗੁਰਬਾਣੀ ਨੂੰ ਹੈ ਅੰਨਾ ਹੋ ਕੇ ਵਿਚਾਰਦਾ ਨਹੀਂ ਵਿਚਾਰਦਾ ਸਹਿਜ ਵਸਤਾ ਚ ਬੰਦਾ ਨਾ ਮੰਨਣਾ ਨਾ ਹੋ ਗਿਆ ਨਾ ਹੋ ਗਏ ਨੁਕਸਾਨ ਜੋ ਮਰਜੀ ਹੋ ਜਵੇ ਹਾਂ ਦੀਨ ਦਿਆਲ ਭਰੋਸੇ ਤੇ ਸਭ ਪਰਮਾਤਮਾ ਹੈ ਮੇਰਾ ਨਾ ਹੋਵੇ ਜਿਹੜਾ ਭਰੋਸਾ ਕਰ ਤੇ ਭਰੋਸਾ ਕਰ ਸ਼ਰਧਾ ਨਹੀਂ ਨਹੀਂ ਕਰਨੀ ਭਰੋਸਾ ਨਾ ਹੋ ਹੋਵੇ ਕਰਨਾ ਇਹ ਸੱਚ ਹੈ ਜੇ ਭਰੋਸਾ ਕਰਨਾ ਆਪਣੀ ਅਕਲ ਨਹੀਂ ਵਿਚੋੜੋ ਜਿੱਥੇ ਜਿੱਥੇ ਅੰਨਾ ਹੋ ਗਿਆ ਤੇ ਆਪਣੀ ਅਕਲ ਬੰਦ ਹੋ ਜਾਂਦੀ ਆਪਣੀ ਅਕਲ ਨੂੰ ਬੰਦ ਕਰਕੇ ਭਰੋਸਾ ਕਰਦਾ ਅਸੀਂ ਸ਼ਰਧਾ ਕਰਦੇ ਆਪਣੀ ਅਕਲ ਸ਼ਰਧਾ ਵਿੱਚ ਲੋਭ ਹੁੰਦਾ ਹੈ ਹਾਂਜੀ